ਕੌੜੀ ਰਾਰਾ ਰੇਣ ਹੋਤ ਸਭ ਜਾਗੀ ਤਜ ਮਾਨ ਛੁਟੇ ਤੇਰੀ ਬਾਕੀ ਰਾਣਾ ਰਾਰਾ ਰੇਤ ਰੇਣ ਹੋਤ ਸਭ ਜਾਗੀ ਰਾਰਾ ਰੇਣ ਹੋਤ ਸਭ ਜਾਗੀ ਤਜ ਮਾਨ ਛੁਟੇ ਤੇਰੀ ਬਾਕੀ ਤਜ ਜੇ ਮਾਨ ਛੱਡ ਦੇਵੇਂ ਹੰਕਾਰ ਛੱਡ ਦੇਵੇਂ ਜਿਹੜਾ ਬਾਕੀ ਦਾ ਤੇਰਾ ਭਰਮ ਹੈ ਨਾ ਅਸਲ ਭਰਮ ਦੂਰ ਕਿਉਂ ਨਹੀਂ ਹੁੰਦਾ ਇਹਦਾ ਇਹਦਾ ਹੰਕਾਰ ਹੈ ਵੀ ਮੈਨੂੰ ਅਕਲ ਜਾ ਰਿਹਾ ਗੁਰੂ ਦੀ ਗੱਲ ਮੰਨਦਾ ਨਹੀਂ ਬਾਕੀ ਕੀ ਹੈ ਬਾਕੀ ਭਰਮ ਹੈ ਭਰਮ ਹੈ ਸਾਡੇ ਅੰਦਰ ਜਿਹਦੇ ਅੰਦਰ ਕਰਕੇ ਜਨਮ ਹੁੰਦਾ ਜੋ ਬਾਕੀ ਭਰਮ ਬਚ ਗਿਆ ਨਾ ਅਗਿਆਨਤਾ ਸਾਡੇ ਅੰਦਰ ਹੈ ਬਾਕੀ ਬਚੀ ਹੋਈ ਇਹ ਤਾਂ ਛੁੱਟੂਗੀ ਜੇ ਹੰਕਾਰ ਛੱਡ ਦਵੇਂ ਹੰਕਾਰ ਛੱਡ ਕੇ ਗੁਰੂ ਦੀ ਗੱਲ ਮੰਨੇਗਾ ਗੁਰਬਾਣੀ ਨੂੰ ਮੰਨੇਗਾ ਤੇ ਉਹ ਅਗਿਆਨਤਾ ਦੂਰ ਹੋ ਜੂਗੀ ਬਾਕੀ ਅਗਲੇ ਰੇਣ ਹੋ ਜਾ ਰੇਣ ਰੇਣ ਹੋ ਤੋ ਸਭ ਜਾ ਕੀ ਸਾਰੇ ਦੀ ਰੇਣ ਹੁੰਦੇ ਨੇ ਸਾਰਿਆਂ ਨੂੰ ਰੇਣ ਹੋਣਾ ਪੈਂਦਾ ਹੀ ਹੈ ਸਭ ਜਾ ਕੀ ਤੂੰ ਕੀ ਹੋਇਆ ਤੂੰ ਰੋੜਾ ਹੋਇਆ ਹੋਇਆ ਨਹੀਂ ਰੋੜਾ ਹੁੰਦਾ ਰੋੜਾ ਹੋਇਆ ਬਾਟ ਦਾ ਉਹਦਾ ਰਸਤੇ ਦਾ ਰੋੜਾ ਹੁੰਦਾ ਹੰਕਾਰੀ ਇਹ ਸਾਰੇ ਰਸਤੇ ਦੇ ਰੋੜੇ ਨੇ ਹੁਣ ਜਿਹੜੇ ਬੈਠੇ ਨੇ ਨਾ ਸਾਰੇ ਪ੍ਰਚਾਰਕ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸੰਤ ਹੈ ਰਾਹ ਦੇ ਰੋੜੇ ਨੇ ਰੋੜਾ ਦਾ ਪੰਥੀ ਕੋ ਦੁੱਖ ਦੇ ਆ ਪੰਥੀ ਨੂੰ ਦੁੱਖ ਦਿੰਦਾ ਹੁੰਦਾ ਪੰਥੀ ਨੂੰ ਸੁੱਖ ਨਹੀਂ ਦਿੰਦਾ ਹੁੰਦਾ ਦੱਸੋ ਕਿਹੜੇ ਪੰਥੀ ਨੂੰ ਸੁੱਖ ਦਿੱਤਾ ਇਹਨਾਂ ਨੇ ਜਿਹਨੇ ਰਾਹ ਚੱਲਣਾ ਸੱਚ ਦੇ ਮਾਰਗ ਤੇ ਕੀ ਸੁੱਖ ਹੈ ਨਾ ਉਹਨੂੰ ਦੇਣ ਵਾਸਤੇ ਸੁੱਖ ਮਿਲਿਆ ਉਪਦੇਸ਼ ਚੋਂ ਕਿਹੜਾ ਉਪਦੇਸ਼ ਹੈ ਨਾ ਕੁਝ ਦੇਣ ਵਾਲਾ ਪੰਥੀ ਨੂੰ ਦੁੱਖ ਦੇਣ ਵਾਲੇ ਨੇ ਜੇ ਲੋਭੀ ਬਣਾਉਣਗੇ ਦੁੱਖ ਮਿਲੂਗਾ ਮਨੋ ਕਾਮਨਾਵਾਂ ਪੂਰੀਆਂ ਕਰਨ ਦੀ ਅਰਦਾਸ ਕਰਨਗੇ ਦੁੱਖ ਮਿਲੂਗਾ ਮਾਇਆ ਨਾਲ ਕੇ ਦੁੱਖ ਮਿਲੂਗਾ ਇਹ ਤਾਂ ਦੁੱਖ ਦੇਣ ਵਾਲੇ ਨੇ ਬੰਦੀ ਨੂੰ ਸੁਖ ਦੇਣ ਵਾਲਾ ਤਾਂ ਛਡਾਊਗਾ ਤੁਹਾਡੇ ਸੁਖ ਦੇਣ ਵਾਲਾ ਛਡਾਊਗਾ ਔਗਣ ਇਹ ਔਗਣ ਵਧਾਉਣ ਵਾਲੇ ਨੇ ਦੁੱਖ ਦੇਣ ਵਾਲੇ ਨੇ ਇਹਨਾਂ ਆਪ ਔਗਣ ਨੇ ਔਗਣ ਵਧਾ ਰਹੇ ਨੇ ਇਸ ਕਰਕੇ ਦੁੱਖ ਦੇ ਰਹੇ ਨੇ ਦੁੱਖ ਵੰਡ ਰਹੇ ਨੇ ਉਥੋਂ ਬੇੜੀ ਦਾ ਨਾ ਦੁੱਖ ਭਜਣੀ ਲਿਖੇ ਦੁੱਖ ਭਜਣੀ ਲਿਖਿਆ ਆਪਣੇ ਦੁੱਖ ਭਜਣ ਕਰ ਲੈਣ ਮਾਲਾ ਦਾ ਉਥੇ ਆਪਰੇਸ਼ਨ ਕਰਾ ਕੇ ਉਥੇ ਬੇਰੀ ਤੇ ਕਰਾ ਲੈਂਦੇ ਕੁਝ ਕੀ ਲੋੜ ਸੀ ਅਮਰੀਕਾ ਜਾਣ ਦੀ ਐਡਾ ਪਖੰਡ ਉਹ ਤੁਸੀਂ ਆਪਰੇਸ਼ਨ ਕਿਤੇ ਕਿਤੇ ਕਰਾ ਕੇ ਆਉਨੇ ਹੋ ਤੁਹਾਨੂੰ ਕਾਹਦੇ ਨਹੀਂ ਦੁੱਖ ਤੁਹਾਡੇ ਕਾਹਦੇ ਨਹੀਂ ਭੰਨਣ ਕਰਦੀ ਬੇਰੀ ਰਣਦਰ ਗਏ ਤੋ ਇਹ ਹੈ ਜਿਹਨੂੰ ਚਿੱਟੇ ਜਿਹਨੂੰ ਡਾਕੇ ਮਾਰਦੇ ਨੇ ਡਾਕੇ ਨਹੀਂ ਮਾਰਦੇ ਹੋਰ ਕੀ ਕਰਦੇ ਬੁੱਧੀਹੀਨ ਕਰਦੇ ਨੇ ਲੋਕਾਂ ਨੂੰ ਉਹਨਾਂ ਦੀ ਅਕਲ ਤੇ ਡਾਕੇ ਮਾਰਦੇ ਨੇ ਲੋਕਾਂ ਦੀ ਤੇ ਸੰਗਤ ਦੀ ਅਕਲ ਤੇ ਡਾਕਾ ਮਾਰਦੇ ਨੇ ਇਹ ਤਾਂ ਅਕਲ ਤੇ ਡਾਕਾ ਹੈ ਬੇਅਕਲ ਕਰਦੇ ਨੇ ਸਾਰਿਆਂ ਨੂੰ ਤੁਸੀਂ ਕਹਿ ਨਹੀਂ ਸਕਦੇ ਬਸ ਸੰਗਤ ਸੰਗਤ ਸੰਗਤ ਦੇ ਡਰਦੇ ਨੇ ਉਹ ਮੂਰਖਾਂ ਦੀ ਸੰਗਤ ਦੇ ਡਰੀ ਜਾਂਦਾ ਜਦੋਂ ਬਾਜਾ ਨੇ ਕਹਾ ਪੰਜ ਸਿੰਘ ਦੀ ਉਹਨਾਂ ਦੇ ਜਾਓ ਬਾਕੀ ਕਰ ਮੈਨੂੰ ਨਹੀਂ ਚਾਹੀਦੀ ਹੈ ਜੀ ਸੰਗਤ ਉੱਤੇ ਗਏ ਮੁਕਸਰ ਦੇ ਰਾਹ ਦੇ ਵਿੱਚ ਨਾਮ ਕਰਾ ਦਿੰਦੇ ਆ ਉਹ ਕਰਾ ਦਿੰਦੇ ਕਹਿੰਦੇ ਤੁਹਾਡੇ ਵਰਗੀ ਸੰਗਤ ਨਹੀਂ ਚਾਹੀਦੀ ਜਾਓ ਘਰ ਨੂੰ ਤੁਹਾਨੂੰ ਕਿਹਨੇ ਬੁਲਾਇਆ ਸੀ ਤੁਸੀਂ ਮੇਰਾ ਲਿਖ ਕੇ ਦੇ ਦੇ ਕਿਉਂ ਭਾਜੋ ਆਪਣੇ ਘਰ ਨੂੰ ਤੁਹਾਡੇ ਵਰਗੇ ਸਿੱਖ ਮੈਨੂੰ ਨਹੀਂ ਚਾਹੀਦੇ ਉਹਦਾ ਮਾਨ ਹੋ 40 ਆਦਮੀ ਉਹਨਾਂ ਚੋਂ ਰੁਕ ਗਏ ਕਿ ਅਸੀਂ ਨਹੀਂ ਹੁਣ ਜਾਣਾ ਪਿੱਛੇ ਠੀਕ ਜੀ ਨੇ ਹੁਣ ਗੁਰੂ ਦੇ ਮੂੰਹ ਲੱਗਣ ਜੋਗੇ ਵੀ ਨਹੀਂ ਰਹੇ ਉਹ ਇਹ ਜਿਹੜੀ ਚਾਹੀਦਾ ਸਿੱਖ ਅਸੀਂ ਕੀ ਕਰਾਉਣਾ ਇਹਨਾਂ ਦੇ ਬੇੜਾ ਡੋਬਣਾ ਆਪਣਾ ਪੱਥਰ ਨਹੀਂ ਦੇ ਹੁੰਦੇ ਬੇੜਿਆਂ ਦੇ ਵਿੱਚ ਬੇੜਿਆਂ 'ਚ ਬੰਦੇ ਜੜੀ ਦੇ ਇਹਦਾ ਪੱਥਰ ਨੇ ਬੇੜਿਆਂ 'ਚ ਪੱਥਰ ਢੋਈਦੇ ਨੇ ਬੇੜਿਆਂ 'ਚ ਬੰਦੇ ਢੋਈਦੇ ਨੇ ਇਹ ਤਾਂ ਪੱਥਰ ਨੇ ਰਣਦਰ ਗਏ ਤੋ ਸਿੱਜੇ ਭਾਈ ਜਿਹਦੇ ਤੇ ਅਸਰੇ ਕੋਈ ਨਹੀਂ ਗੁਰਬਾਣੀ ਦਾ ਪੱਥਰ ਹੀ ਹੋਰ ਕੀ ਗੁਰੂ ਨਾਲ ਕੀ ਲੈਣਾ ਗੁਰੂ ਨੇ ਕਿਸੇ ਤੇ ਵੀ ਕੀ ਲੈਣਾ ਹੈ ਕੀ ਕੰਮ ਖੜਾ ਹੈ ਜੇ ਤੁਸੀਂ ਉਹਦੀ ਗੱਲ ਦਾ ਪ੍ਰਚਾਰ ਨਹੀਂ ਕਰਨਾ ਸਹੀ ਤੁਸੀਂ ਕਿਵੇਂ ਮੰਨ ਲਿਆ ਕਿ ਗੁਰੂ ਸਾਡਾ ਨਾਲ ਖੁਸ਼ ਹੈ ਪੈਸੇ ਨਾਲ ਖੁਸ਼ ਕਰਦੇ ਹੋ ਤੁਸੀਂ ਉਹਨੂੰ ਸੋਨਾ ਚੜ੍ਹ ਕੇ ਖੁਸ਼ ਕਰਦੇ ਹੋ ਸੋਨੇ ਦੇ ਮੁੱਠੇ ਚੌਰਾਂ ਲਾ ਕੇ ਉਹਦੇ ਨਾਲ ਖੁਸ਼ ਕਰਦੇ ਹੋ ਉਹ ਭੁੱਖਾ ਕਿਸੇ ਚੀਜ਼ ਦਾ ਜਿਹੇ ਜੇ ਆਪ ਨੇ ਉਹ ਗੁਰੂ ਨੂੰ ਸਮਝਦੇ ਨੇ ਜਿਹੇ ਜੇ ਅਸੀਂ ਆ ਨਾ ਹੋ ਜਾ ਗੁਰੂ ਕਵੇ ਰੋਣਾ ਰਾਜੀ ਹੋਣੀ ਤੁਸੀਂ ਤਾਂ ਆਪ ਜਿਹੜਾ ਵੜਦੇ ਧਰੋ ਕਰਦੇ ਗੁਰੂ ਨਾਲ ਤਾਂ ਧਰੋ ਕਰੀ ਬੈਠੇ ਗੁਰੂ ਦਾ ਨਾ ਖੁਸ਼ ਹੋ ਜੂਗਾ ਰਣਦਰ ਗਏ ਤੋਂ ਸੀਜੇ ਭਾਈ ਜੋ ਗੁਰਮੁਖ ਰਾਮ ਨਾਮ ਲਿਵਦਾਈ ਜੋ ਗੁਰਮੁਖ ਰਣ ਦਰਗਾਹ ਰਣ ਦਰਗਾਹ ਤੋਂ ਸੀਜੇ ਭਾਈ ਤੋਂ ਸੀਜੇ ਭਾਈ ਜਿਹੜੀ ਦਰਗਾਹ ਦੀ ਲੜਾਈ ਹੈ ਦਰਗਾਹ ਦੀ ਲੜਾਈ ਕੀ ਹੈ ਵਕਾਰਾਂ ਨਾਲ ਲੜਾਈ ਦਰਗਾਹ ਦੀ ਉਹ ਜਿਹੜੀ ਚੰਡੀ ਪ੍ਰਗਟ ਹੁੰਦੀ ਹੈ ਨਾ ਉਹੀ ਦਰਗਾਹ ਦੀ ਲੜਾਈ ਹੈ ਦਰਗਾਹ ਨੂੰ ਜਾਂ ਜਾਂਦਾ ਹੈ ਤਾਂ ਮੂਰੇ ਤੇ ਔਗਣ ਰੋਕਦੇ ਨੇ ਔਗਣ ਰੋਕਦੇ ਨੇ ਮਨ ਨੂੰ ਉਹ ਰੋਕਦੇ ਨੇ ਸੱਚ ਵੱਲ ਜਾਂਦੇ ਆ ਤਾਂ ਔਗਣ ਰੋਕਦੇ ਨੇ ਕੂੜ ਰੋਕਦਾ ਲੋਭ ਰੋਕਦਾ ਮੋਹ ਰੋਕਦਾ ਜੋ ਗੁਰਮੁਖ ਰਾਮ ਨਾਮ ਲਿਵ ਲਾਈ ਜਦ ਗੁਰਮੁਖ ਰਾਮ ਨਾਮ ਲਿਵ ਲਾਉਂਦਾ ਹੈ ਫਿਰ ਜਿਹੜਾ ਦਰਗਾਹ ਦਾ ਰਾਣਾ ਨਾ ਜੰਗ ਹੈ ਇਹ ਔਗਣਾ ਨਾਲ ਲੜਾਈ ਹੈ ਤਾਂ ਫਿਰ ਜਿੱਤੀ ਜਾਂਦੀ ਹੈ ਸਿੱਝਾ ਇਹ ਬਕਾਰਾਂ ਨਾਲ ਜੰਗ ਲੜਨੀ ਪੈਂਦੀ ਹੈ ਸਾਰਿਆਂ ਨਾਲ ਉਹੀ ਚੱਲੀ ਚਰਿੱਤਰ ਦੇ ਵਿੱਚ ਜੰਗ ਹੈ ਲੜਾਈ ਹੈ ਇਹ ਬਕਾਰਾਂ ਨਾਲ ਔਗਣਾ ਨਾਲ ਲੜਾਈ ਗੁਣਾ ਗੁਣਾ ਦੀ ਲੜਾਈ ਹੈ ਹੋਰ ਕਦੀ ਅਕਲ ਨਾਲ ਲੜਾਈ ਲੜਨੀ ਹੈ ਗਿਆਨ ਖੜਗ ਲੈ ਮਨ ਸੋ ਲੂਜ ਅਕਲ ਕੋ ਗਿਆਨ ਖੜਗਾਉ ਤਾਂ ਮਨ ਨੂੰ ਘੜੂਏ ਤਾਂ ਮਨ ਨੂੰ ਸਮਝਾਉ ਰਹਿਤ ਰਹਿਤ ਰਹਿ ਜਾਏ ਬਿਕਾਰਾ ਰਹਿਤ ਰਹਿਤ ਰਹਿ ਜਾਏ ਬਿਕਾਰਾ ਗੁਰ ਪੂਰੇ ਬਿਕਾਰ ਛੁੱਟਦੇ ਛੁੱਟਦੇ ਛੁੱਟਦੇ ਛੁੱਟਦੇ ਛੁੱਟ ਜਾਂਦੇ ਨੇ ਰਹਿ ਦਾ ਛੁੱਟ ਜਾਣਾ ਰਹਿ ਜਾਣਾ ਪਿੱਛੇ ਰਹਿ ਜਾਣਾ ਇਹ ਅੱਗੇ ਵਧੀ ਜਾਂਦੇ ਵਿਕਾਰ ਪਿੱਛੇ ਰਹਿ ਜਾਂਦੇ ਹਾਕਾਂ ਮਾਰਦੇ ਰਹਿੰਦੇ ਨੇ ਵੀ ਮੁੜਿਆ ਉਹ ਮੁੜਿਆ ਉਹ ਵੀ ਸ਼ਾਇਦ ਮੁੜਿਆ ਵੀ ਜਾਂ ਦੇਖਦੇ ਨੇ ਵੀ ਹੁਣ ਚਲੇ ਗਏ ਦੂਰ ਫੇਰ ਕਹਿੰਦੇ ਨੇ ਵੀ ਹੁਣ ਨਹੀਂ ਬਈ ਤਾਂ ਗਾਹ ਨਾਂਗੇ ਉਹ ਆਪਣੇ ਫਿਸ਼ਰ ਮੁੜ ਜਾਂਦੇ ਰਹਿ ਰਹਿਤ ਰਹਿ ਬੇ ਗਏ ਬਿਖਾਰਾ ਬਿਖਾਰ ਛੁੱਟਦੇ ਛੁੱਟਦੇ ਪਿੱਛੇ ਰਹਿੰਦੇ ਰਹਿੰਦੇ ਬਹੁਤ ਪਿੱਛੇ ਰਹਿ ਗਏ ਰਸਤਾ ਹੀ ਹੋਰ ਹੋ ਗਿਆ ਉਹ ਰਸਤਾ ਹੋਰ ਹੈ ਬਕਾਰਾਂ ਦਾ ਰਸਤਾ ਸੰਸਾਰ ਦਾ ਹੈ ਔਗਣਾ ਦਾ ਰਸਤਾ ਸੰਸਾਰ ਦਾ ਹੈ ਗੁਣਾ ਦਾ ਰਸਤਾ ਨਿਰਾਕਾਰ ਦਾ ਹੈ ਕਬੀਰ ਕਹਿੰਦਾ ਜੇ ਪੈਂਡੇ ਰੋਟੀ ਪਨਿਹਾਰੀ ਜਿਹੜੀ ਪਨਿਹਾਰੀ ਸੀ ਨਾ ਅਕਲ ਬੁੱਧੀ ਜਿਹੜੇ ਪੈਂਡੇ ਹੋ ਜਾਂਦੀ ਸੀ ਨਾ ਉਗਣਾ ਵਾਲੇ ਰੁੱਟੀ ਜਾਂਦੀ ਸੀ ਹਰ ਵਾਰ ਜਾਂ ਡੰਡ ਲੱਗਦਾ ਸੀ ਜਿਹੜਾ ਸਮਾਨ ਇਕੱਠਾ ਹੁੰਦਾ ਸੀ ਨਾ ਸੰਸਾਰ ਦਾ ਇੱਕ ਹਾਰ ਕੇ ਨਾਮ ਮੇਰੇ ਅੱਗੇ ਲਈਏ ਨਾਮ ਹੁੰਦਾ ਨਹੀਂ ਬਾਕੀ ਬੋਲਦੇ ਸੀ ਸੋ ਪੈਂਡਾ ਸੰਤਨ ਦੁਰਾਰੀ ਪੈਂਡਾ ਹੀ ਬਦਲਦਾ ਸੰਤਨ ਸੰਤਾਂ ਦੇ ਨਾਮ ਤਾਂ ਲਿਆ ਰਸਤਾ ਹੀ ਹੋਰ ਇਹ ਗੁਣਾ ਦਾ ਰਸਤਾ ਰਸਤਾ ਹੀ ਬਦਲ ਲਿਆ ਇਧਰ ਜੁਗਾ ਤੇ ਨਹੀਂ ਕੋਈ ਲੱਗਦੀ ਕੋਈ ਪੁੱਛਦਾ ਹੀ ਨਹੀਂ ਕੋਈ ਟੈਕਸ ਨਹੀਂ ਕੋਈ ਮਾਲ ਨਹੀਂ ਹੁੰਦਾ ਖਰਾਜ ਨਹੀਂ ਹੁੰਦਾ ਉੱਥੇ ਕੀ ਹੁੰਦਾ ਮਾਲ ਨਹੀਂ ਕੋਈ ਕੋਲ ਹੁੰਦਾ ਸਰੂਪ ਸੁੰਦਰ ਹੁੰਦਾ ਸਰੂਪ ਹੈ ਸਦਰ ਦਾ ਹੋਰ ਕੁਝ ਨਹੀਂ ਹੁੰਦਾ ਸ਼ਕਤੀ ਉਹ ਪੂਰੀ ਹੁੰਦੀ ਹੈ ਬੁੱਧ ਬਲ ਪੂਰਾ ਹੁੰਦਾ ਹੈ ਬੁੱਧ ਬਲ ਨਾਲੇ ਹੁੰਦਾ ਨਾਲ ਕੀ ਜਾਂਦਾ ਬੁੱਧ ਬਲ ਰਹਿਤ ਰਹਿਤ ਰਹਿ ਜਾਏ ਫਿਕਾਰਾ ਗੁਰਪੂਰੇ ਕੇ ਸ਼ਬਦ ਅਪਾਰਾ ਗੁਰਪੂਰੇ ਕੇ ਸ਼ਬਦ ਅਪਾਰਾ ਜਿਹੜਾ ਪੂਰਾ ਗੁਰ ਹੈ ਉਹਦੇ ਜਿਹੜੇ ਉਪਦੇਸ਼ ਸੀ ਸ਼ਬਦ ਸੀ ਗੁਰਬਾਣੀ ਸੀ ਅਪਾਰ ਸ਼ਬਦ ਸੀ ਐਸੇ ਸ਼ਬਦ ਸੀ ਸੰਸਾਰੀ ਬੁੱਧੀ ਤੋਂ ਪਰੇ ਦੇ ਖਿਆਲ ਸੀ ਸੰਸਾਰੀ ਗ੍ਰੰਥਾਂ ਵਿੱਚ ਐਸਾ ਉਪਦੇਸ਼ ਨਹੀਂ ਮਿਲਦਾ ਜਿਹੜਾ ਪੂਰੇ ਗੁਰ ਦਾ ਉਪਦੇਸ਼ ਹੁੰਦਾ ਹੈ ਇਸ ਕਰਕੇ ਵਿਕਾਰ ਛੁੱਟ ਗਏ ਵਰਨਾ ਸੰਸਾਰੀ ਗ੍ਰੰਥਾਂ ਦੇ ਵਿੱਚ ਵਿਕਾਰ ਨਹੀਂ ਛੁੱਟ ਸਕਦੇ ਵਿਕਾਰ ਛੁੱਟਣ ਦਾ ਕੋਈ ਉਪਦੇਸ਼ ਸੰਸਾਰ ਦੇ ਵਿੱਚ ਨਹੀਂ ਹੈ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰ ਕੀਨੀ ਦਾਤੇ ਰਾਤੇ ਰੰਗ ਨਾਮ ਰਸ ਮਾਤੇ ਨਾਮ ਰਸ ਮਾਤੇ ਜਿਹੜਾ ਰੰਗ ਹੈ ਨਾ ਨਾਮ ਦਾ ਉਹਦੇ ਨਾਲ ਤਾਂ ਰਾਤੇ ਦੇ ਰੰਗ ਚੜਦਾ ਰਾਤੇ ਹੁੰਦਾ ਰੰਗ ਚੜਦਾ ਨਾਮ ਦੇ ਰੰਗ ਵਿੱਚ ਜਿਹੜਾ ਗਿਆਨ ਹੈ ਨਾ ਗਿਆਨ ਜੋਤ ਗਿਆਨ ਹੈ ਇਹਦਾ ਤਾਂ ਰੰਗ ਚੜਦਾ ਨਾਮ ਦਾ ਜਿਹੜਾ ਰੰਗ ਵਿਗੜਿਆ ਹੋਇਆ ਨਾ ਕਾਲਾ ਮੰਦਾ ਕਲੰਕ ਉਹ ਦੂਰ ਹੁੰਦਾ ਰੰਗ ਬਦਲ ਗਿਆ ਨਾ ਕੋ ਕੋ ਨਾ ਕਲੰਕ ਗਿਓ ਰਾਮ ਨਾਮ ਲੈ ਹੀ ਜਿਹੜਾ ਮੱਥੇ ਤੇ ਚੰਦਨ ਲਾਉਂਦੇ ਕਲੰਕ ਸੀ ਨਾ ਉਹ ਮਿਟ ਜਾਂਦਾ ਆਪੇ ਰੰਗ ਬਦਲ ਗਿਆ ਦਾਗ ਮਿਟ ਗਿਆ ਗਿਆਨ ਦਾ ਤਾਂ ਚੜਦਾ ਰੰਗ ਜਿਹੜਾ ਰਾਸ ਹੈ ਗਿਆਨ ਦੇ ਵਿੱਚ ਉਹਦੇ ਨਾਲ ਕੀ ਹੁੰਦਾ ਮਾਤੇ ਉਹਦਾ ਨਸ਼ਾ ਹੁੰਦਾ ਠੀਕ ਹੈ ਹਾਂ ਉਹਦਾ ਨਸ਼ਾ ਰਸ ਜਿਹੜਾ ਹਕਾਉਂਦਾ ਔਰ ਜੋ ਤਹਾਂ ਕੁਸਮ ਰਸ ਆਵਾ ਉਹ ਅਕੈ ਕਾ ਕੈ ਸਮਝਾਵਾ ਕਬੀਰ ਕਹਿੰਦਾ ਉੱਥੇ ਜਿਹੜਾ ਹਿਰਦੇ ਜੋ ਰਸ ਆਉਂਦਾ ਜਿਵੇਂ ਫੁੱਲ 'ਚ ਭੌਰਾ ਬਹਿੰਦਾ ਫੁੱਲ ਤੇ ਫੁੱਲ ਦਾ ਰਸ ਆਉਂਦਾ ਭੌਰੇ ਨੂੰ ਭੌਰਾ ਹੀ ਜਾਣਦਾ ਉਹਨੂੰ ਫਿਰ ਹੋਰ ਨਹੀਂ ਕੋਈ ਦੱਸ ਨਹੀਂ ਸਕਦਾ ਭੌਰਾ ਔਰ ਜੋ ਤਹਾਂ ਕੁਸਮ ਰਸ ਆਵਾ ਹਿਰਦੇ ਚ ਕੁਸਮ ਖੜਿਆ ਹੋਇਆ ਫੁੱਲ ਕਮਲ ਫੁੱਲ ਜਦ ਖਿੜ ਗਿਆ ਜਦ ਮਨ ਭੌਰਾ ਜਾ ਕੇ ਉੱਤੇ ਬੈਠਿਆ ਜਿਹੜਾ ਉਹਦੇ ਵਿੱਚ ਕੁਸਮ ਚ ਫੁੱਲ ਚ ਉਹ ਰਸ ਆਇਆ ਉਹ ਕਹਿੰਦਾ ਸੋ ਅਕਾਇ ਹੁਣ ਮੈਂ ਉਹ ਦਰਸ਼ਨ ਤੋਂ ਪਰੇ ਉਹ ਨਹੀਂ ਦੱਸਿਆ ਜਾ ਸਕਦਾ ਗਿਆਨ ਤੱਕ ਦੱਸਿਆ ਜਾ ਸਕਦਾ ਹੈ ਰਸ ਨਹੀਂ ਦੱਸਿਆ ਜਾ ਕਹਾ ਕਹਿ ਸਮਝਾਵਾ ਮੈਂ ਕੀ ਕਹਿ ਕੇ ਸਮਝਾਵਾਂ ਉਹ ਤਾਂ ਜਿਹੜਾ ਪੀਊਗਾ ਉਹੀ ਜਾਣੂ ਜਿਹੜਾ ਉਹ ਨਾਮ ਦਾ ਰਸ ਚੱਖੂਗਾ ਉਹੀ ਉਹਦਾ ਸਵਾਦ ਜਾਣੂਗਾ ਉਹ ਨਹੀਂ ਸਮਝਾਇਆ ਜਾ ਸਕਦਾ ਉੱਥੇ ਆ ਕੇ ਅਬੋਲ ਹੋ ਗਿਆ ਗਿਆਨ ਤੱਕ ਬੋਲ ਹੈ ਜੋ ਅਸੀਂ ਗਿਆਨ ਦਿੰਦੇ ਆ ਉੱਥੇ ਤੱਕ ਬੋਲ ਹੈ ਬੋਲ ਕੇ ਦੱਸ ਸਕਦੇ ਆ ਉਪਦੇਸ਼ ਹੈ ਜਿੱਥੇ ਜਾ ਕੇ ਰਸ ਦੀ ਗੱਲ ਆਉਂਦੀ ਉੱਥੇ ਜਾ ਕੇ ਗੱਲ ਅਬੋਲ ਹੋ ਜਾਂਦੀ ਹੈ ਉੱਥੇ ਮਲਾਬ ਹੋ ਗਿਆ ਨਾ ਉੱਥੇ ਗੱਲ ਬੁੱਝਣ ਵਾਲੀ ਹੈ ਫਿਰ ਇਸ ਕਰਕੇ ਬੋਲ ਅਬੋਲ ਵੱਧ ਹੈ ਸਾਰੀ ਗੱਲ ਬੋਲ ਔਰ ਅਬੋਲ ਦੇ ਵੱਧ ਹੈ ਕੁਝ ਬੋਲ ਕੇ ਦੱਸਣ ਵਾਲੀ ਹੈ ਕੋਈ ਦੱਸਣ ਵਾਲੀ ਹੈ ਉਹ ਨਹੀਂ ਜਿਹੜੀ ਦੱਸਣ ਵਾਲੀ ਹੈ ਨਹੀਂ ਫਿਰ ਉਹ ਬੁੱਝਣ ਵਾਲੀ ਹੈ ਗੁਰਬਾਣੀ ਸਾਰੀ ਸਮਝਣ ਵਾਲੀ ਨਹੀਂ ਹੈ ਕੁਝ ਸਮਝਣ ਵਾਲੀ ਹੈ ਜਿੱਥੇ ਤੱਕ ਸਮਝਣ ਵਾਲੀ ਉਹ ਗਿਆਨ ਹੈ ਉਹ ਨਾਮ ਹੈ ਗਿਆਨ ਨਾਮ ਸੋਜੀ ਜਿੱਥੇ ਜਾ ਕੇ ਅਵੋਲ ਹੈ ਉਹ ਰਸ ਹੈ ਜਿਹੜਾ ਮਤਵਾਰਾ ਮਨ ਮਤਵਾਰਾ ਮਤਵਾਲਾ ਹੁੰਦਾ ਹੈ ਮਤਵਾਲਾ ਹੋਇਆ ਮੇਰਾ ਸੰਸਾਰ ਨਹੀਂ ਛੁੱਟਦਾ ਗਿਆਨੀਆਂ ਦਾ ਸੰਸਾਰ ਨਹੀਂ ਛੁੱਟਿਆ ਮਤਵਾਲਿਆਂ ਦਾ ਸੰਸਾਰ ਛੁੱਟਿਆ ਇਸ ਕਰਕੇ ਅਮਲੀ ਵੀ ਮਤਵਾਲਾ ਸੰਸਾਰ ਛੱਡਦਾ ਉੱਥੇ ਵੀ ਰਸ ਹੈ ਉਹ ਆਪਣੇ ਨਸ਼ੇ ਦਾ ਮਤਵਾਲਾ ਅਮਲੀ ਕੋ ਜੈਸੇ ਅਮਲ ਬਾਹਲਾ ਕੈਸੇ ਮੇਰੇ ਮਨ ਰਮਜ ਜੋ ਨਹੀਂ ਦੱਸੀ ਜਾ ਸਕਦੀ ਚੀਜ਼ ਉਹ ਜਿਹੜਾ ਰਸ ਹੈ ਉਹ ਰਸ ਦਾ ਕੀ ਆਨੰਦ ਪੈਦਾ ਹੁੰਦਾ ਹੈ ਕੀ ਅਸਰ ਹੁੰਦਾ ਹੈ ਉਹ ਦੱਸਣ ਤੋਂ ਪਰੇ ਇੱਥੇ ਆ ਕੇ ਫਿਰ ਅਬੋਲ ਹੋ ਗਈ ਬੰਦ ਇਹ ਗੱਲ ਅਬੋਲ ਹੋ ਗਈ ਇਹ ਬੁਝਾਰਤ ਬਣ ਗਈ ਇੱਥੇ ਆ ਕੇ ਕਹਾ ਬੁਝਾਰਤ ਬੁਝੈ ਨਿਸ ਕਹੀਏ ਤਾਂ ਸਮਝੇ ਗੁਰਬਾਣੀ ਕੁਝ ਕਹਿੰਦੀ ਹੈ ਅਸੀਂ ਸਮਝ ਕੁਝ ਲੈਣੇ ਹਾਂ ਗੁਰਬਾਣੀ ਕੁਝ ਬੋਲਦੀ ਹੈ ਵਿਦਵਾਨ ਕੁਝ ਅਰਥ ਕਰ ਲੈਂਦੇ ਨੇ ਇਸ ਕਰਕੇ ਅਰਥਾਂ ਦੇ ਅਨਰਥ ਹੋਏ ਹੋਏ ਨੇ